ਕਵਿਤ ਕੋਪਿਆਤ ਪਰੇ ਰਾਨ ਭੂਮ ਤੇ ਨਾ ਟਰੇ ਦੋ ਰੀਜ ਰੀਜ ਲਰੇ ਦਲ ਧੁੰਦ ਵੀ ਬਜਾਏ ਕੈ ਦੇਵ ਦੇਖੈ ਖਰੇ ਗਨ ਜਛ ਜਸ ਘਰੇ ਨਭ ਤੇ ਪੋਪ ਧਰੇ ਮੇਗ ਬੂੰਦਨ ਜਿਉ ਆਏ ਕੈ ਕੇਤੇ ਜੂਜ ਮਰੇ ਕੇਤੇ ਅਪਛਰਨ ਬਰੇ ਕੇਤੇ ਗੀਧ ਨਨ ਚਰੇ ਕੇਤੇ ਗਿਰੇ ਖਾਏ ਖਾਏ ਕੈ ਕੇ ਹਰ ਜਿਉ ਅਰੇ ਕੇਤੇ ਖੇਤ ਦੇਖ ਡਰੇ ਕੇਤੇ ਲਾਜ ਭਾਰ ਭਰੇ ਦੌਰ ਪਰੇ ਅਰੇ ਰਾਏ ਕੈ ਸਵਈਆ ਘੂਮ ਫਿਰੇ ਪਟ ਕਾਇਲ ਹੋਏ ਉਠ ਕੇ ਫਿਰ ਜੁਦ ਕੇ ਕਾਜ ਪਧਾਰੇ ਸਿਆਮ ਕਹਾ ਦੁਰ ਕਹਿ ਜੁ ਰਹਿ ਅਤਿ ਕੂ ਭੈ ਏ ਪਾਂਤ ਪੁਕਾਰੇ ਯੋ ਉਨਕੇ ਮੁਖ ਤੇ ਸੁਨ ਬੈਨ ਪਇਓ ਹਰ ਸਾਮੇ ਖਗ ਸੰਭਾਰੇ ਦੌਰ ਕੈ ਸੀਸ ਕਟੇ ਨਾ ਹਟੇ ਰਿਸ ਕੈ ਬਲਬੀਰ ਕੀ ਔਰ ਸਿਦਾਰੇ ਸੋਈਆ ਮਾਰ ਹੀ ਮਾਰ ਪੁਕਾਰ ਤਵੈ ਰਾਨ ਮੈਂ ਅਸਲੈ ਲਲਕਾਰ ਪਰੇ ਹਰੀ RAM ਕੋ ਘੇਰ ਲਿਓ ਚਹੂ ਔਰ ਤੇ ਮੱਲਹਿ ਕੀ ਫਿਰ ਸੋਭ ਤਰੇ ਧਨ ਬਾਣ ਜਬੈ ਕਰ ਸ਼ਾਮ ਲਿਓ ਲਖ ਕਾਤਰ ਖੇਤ ਹੋਤੇ ਬਿਡਰੇ ਰੰਗ ਭੂਮ ਕੋ ਬਾਨੋ ਉਝਾਰ ਪਇਓ ਚਲੇ ਕੌਤਕ ਦੇਖ ਨਿਹਾਰ ਘਰੇ ਜੀ ਪਟ ਲੈ ਅਸ ਨੂੰ ਮੈਂ ਅਤਿ ਕੋ ਭਰੇ ਹਰਿ ਉਪਰ ਧਾਵੈ ਕੌਤਕ ਸੋ ਦਿਖ ਕੈ ਸਿਵ ਕੇ ਗਨ ਆਨੰਦ ਸੋ ਮਿਲ ਮੰਗਲ ਗਾਵੈ ਕੋ ਕਹੈ ਹਰ ਜੂ ਜਿਤ ਹੈ ਕੋਈ ਓ ਕਹੈ ਏ ਜਿਤ ਹੈ ਬਹਸਾਵੈ ਰਾਰ ਕਰੇ ਤਬ ਲੋ ਜਬ ਲੋ ਉਨ ਕੋ ਹਰੀ ਮਾਰ ਨ ਭੂਮ ਗਿਰਾਵੈ ਕਬਿਤ ਬੜੇਈ ਬਨੈਤ ਵੀਰ ਸਭੈ ਪਖਰੈਤ ਗਾਜ ਦਲ ਸੋ ਅਰੈਤ ਧਾਏ ਤੁਰੰਗ ਨਚਾਏ ਕੈ ਜੁਧ ਮੈਂ ਡੋਲ ਸੁਆਮ ਜੀ ਅਮੋਲ ਅਤਿ ਗੋਲ ਤੇ ਨਿਕਸਲਰੇ ਦੁੰਦ ਵੀ ਬਜਾਏ ਕੈ ਸੈਥਨ ਸੰਭਾਰ ਕੈ ਨਕਾਰ ਕੈ ਕਿਰਪਾਨ ਮਾਰ ਮਾਰ ਹੀ ਉਚਾਰ ਐਸੇ ਪਰੇ ਰਣ ਆਏ ਕੈ ਹਰ ਜੂ ਸੋ ਲਰੇ ਤੇ ਵੇ ਠੌਰ ਤੇ ਨਾ ਟਰੇ ਗਿਰ ਭੂਮ ਹੂ ਮੈਂ ਪਰੇ ਉਠ ਅਰੇ ਖਾਏ ਖਾਏ ਕੈ ਸੋਈਆ ਕੋਪ ਭਰੇ ਅਰ ਰਾਏ ਪਰੇ ਨਾ ਡਰੇ ਹਰ ਸਿਉ ਹਥਿਆਰ ਕਰੇ ਹੈ ਕਾਏ ਭਰੇ ਬਹੁ ਸਰੋਣ ਝਰੇ ਅਸ ਪਾਨ ਤਰੇ ਬਲ ਕੈ ਜੋਰੇ ਹੈ ਮੂਸਲ ਲੈ ਬਲ ਦੇਵ ਤਵੈ ਸਭ ਚਾਵਰ ਜਿਉ ਰਣ ਮਾਹੇ ਛਰੇ ਹੈ ਫੇਰ ਪ੍ਰਹਾਰ ਕੀਓ ਹਲ ਸੋ ਮਰ ਭੂਮ ਗਿਰੇ ਨਹੀਂ ਸਵਾਸ ਭਰੇ ਹੈ ਸਵਈਆ ਸ੍ਰੀ ਜਦ ਵੀਰ ਕੇ ਵੀਰ ਜਿਤੇ ਅਸ ਹਾਥਨ ਲੈ ਯਾਰੀ ਉਪਰ ਧਾਏ ਜੁਧ ਕਰਿਓ ਕਰ ਕੋ ਦੂੰਦ ਜੰਬਗ ਜੋਗਨ ਗ੍ਰਿਜ ਅਗਾਏ ਵੀਰ ਗਰੇ ਦੂ ਔਰਨ ਕੇ ਗੈ ਫੇਟ ਕਟਾਰਨ ਸਿਉ ਲਰਕਾਏ ਕੌਤਕ ਦੇਖ ਕੈ ਦੇਵ ਕਹੇ ਧਨ ਵੇ ਜਨਨੀ ਜਿਨ ਏ ਸੁਤ ਜਾਏ ਸਵਈਆ ਔਰ ਜਿਤੇ ਬਰ ਬੀਰ ਹੁਤੇ ਅਤਿ ਰੋਸ ਪਰੇ ਰਣ ਭੂਮਹਿ ਆਏ ਜਾਦਵ ਸੈਨ ਚਲੀ ਇਤ ਤੇ ਤਿਨਹੂ ਮਿਲ ਕੈ ਅਤ ਜੁਧ ਮਚਾਏ ਬਾਣ ਕਮਾਨ ਕਿਰਪਾਨ ਗਦਾ ਬਰਛੇ ਬਹੁ ਆਪਸ ਬੀਚ ਚਲਾਏ ਪੇਰ ਚਮੂ ਜਦ ਵੀਰਨ ਕੀ ਸਭ ਹੀ ਜਦ ਰਾਏ ਕੇ ਉਪਰ ਧਾਏ ਸੋਈਆ ਚੱਕਰ ਤ੍ਰਿਸ਼ੂਲ ਗਦਾ ਗੈ ਵੀਰ ਕਰਨ ਧਰ ਕੈ ਆਸ ਔਰ ਕਟਾਰੀ ਮਾਰ ਹੀ ਮਾਰ ਪੁਕਾਰ ਪਰੇ ਲਰੇ ਕਾਏ ਕਰੇ ਨਾ ਟਰੇ ਬਲ ਭਾਰੀ ਸਿਆਮ ਵਿਧਾਰ ਦਈ ਤੁਜਨੀ ਤਿਹ ਕੀ ਉਪਮਾ ਏ ਭਾਂਤ ਵਿਚਾਰੀ ਮਾਨੋ ਖੇ ਸਰੋਵਰ ਮੈਂ ਧਸ ਕੈ ਗਜ ਬਾਰਜ ਬੀਹੂ ਬਿਡਾਰੀ ਸਵਈਆ ਸ੍ਰੀ ਜਗਨਾਥ ਕੇ ਬਾਨਨ ਅਗਰ ਡਰੈ ਅਰ ਇਓ ਕਿਉ ਧੀਰ ਧਰਿਓ ਨਾ ਵੀਰ ਸਵੈ ਹਟ ਕੇ ਠਟ ਕੇ ਭਟ ਕੇ ਰਣ ਭੀਤਰ ਜੁਦ ਕਰਿਓ ਨਾ ਮੂਸਲਿਓ ਹਲਪਾਨ ਲਿਓ ਬਲ ਪੇਖ ਭਜੇ ਦਲ ਕੋ ਅਰਿਓ ਨਾ ਜਿਉ ਮ੍ਰਿਗ ਕੇ ਗਨ ਛਾੜ ਚਲੈ ਬਨ ਢੀਟ ਪਰਿਓ ਮ੍ਰਿਗ ਰਾਜ ਕੋ ਛਉ ਨਾਮ ਸਵਈਆ ਭਾਗ ਤਵੈ ਸਭ ਹੀ ਰਣ ਤੇ ਗਿਰਤੇ ਪਰਤੇ ਨਿਰਪਤੀਰ ਪੁਕਾਰੇ ਤੇਰੇ ਹੀ ਜੀਵਤ ਹੈ ਪ੍ਰਭ ਜੂ ਸਿਗਰੇ ਰਿਸ ਕੈ ਬਲ ਸਿਆਮ ਸੰਘਾਰੇ ਮਾਰੇ ਅਨੇਕ ਨਾ ਏਕ ਬਚਿਓ ਬਹੁ ਵੀਰ ਗਿਰੇ ਰਣ ਭੂ ਮਝਾਰੇ ਤਾਤੇ ਸੁਨੋ ਬਿਨਤੀ ਖਮਰੀ ਉਨ ਜੀਤ ਭਈ ਤੁਮਰੇ ਦਲ ਹਾਰੇ ਸਵਈਆ ਕੋਪ ਕਰਿਓ ਤਬ ਸਿੰਧ ਜਰਾ ਅਰਿ ਮਾਰਨ ਕੋ ਬਹੁ ਬੀਰ ਬੁਲਾਏ ਆਇਸ ਪਾਵਤ ਹੀ ਨਿਰਭ ਕੋ ਮਿਲ ਕੈ ਹਰ ਕੇ ਵਦ ਵੇ ਕਹੁ ਧਾਏ ਬਾਣ ਕਮਾਨ ਗਦਾ ਗਹਿ ਕੈ ਉਮਡੇ ਕਨ ਜਿਉ ਕਨ ਸਿਆਮ ਪੈ ਆਏ ਆਏ ਪਰੇ ਹਰਿ ਉਪਰ ਸੋ ਮਿਲ ਕੈ ਬਗ ਮੇਲ ਤੁਰੰਗ ਉਠਾਏ ਸਈਆ ਰੋਸ ਪਰੇ ਮਿਲਿਆਨ ਪਰੇ ਹਰ ਕਉ ਲਲਕਾਰ ਕੈ ਜੁਦ ਮਚਾਇਓ ਬਾਣ ਕਮਾਨ ਕਿਰਪਾਨ ਗਦਾ ਗਹਿ ਯਉ ਤਿਨ ਸਾਰ ਸੋ ਸਾਰ ਬਜਾਇਓ ਕਾਇਲ ਆਪੈ ਪਟ ਸੋ ਅਰ ਸ਼ਸਤਰਨ ਸੋ ਹਰ ਕੋ ਤਨ ਘਾਇਓ ਦੌਰ ਪਰੇ ਹਰ ਮੂਸਲ ਲੈ ਬਲੀ ਬੈਰ ਕੋ ਦਲ ਮਾਰ ਗਿਰਾਇਓ ਦੁਹਰਾ ਜੂਜ ਪਰੇ ਦੇ ਨਿਰਪਵਲੀ ਹਰ ਸੋ ਜੁਦ ਮਚਾਏ ਤਿਨ ਬੀਰਨ ਕੇ ਨਾਮ ਸਭ ਸੋ ਕਵਿ ਕਹਾਤ ਸੁਨਾਏ ਸਈਆ ਸ੍ਰੀ ਨਰ ਸਿੰਘ ਬਲੀ ਗਜ ਸਿੰਘ ਚਲਿਓ ਧਨ ਸਿੰਘ ਸਰਾਸਨ ਲੈ ਹਰੀ ਸਿੰਘ ਬੜੋ ਰਣ ਸਿੰਘ ਨਰੇਸ਼ ਤਹਾ ਕੋ ਚਲਿਓ ਦਿਜ ਕੋ ਧਨ ਦੈ ਜਦ ਵੀਰ ਸੋ ਜਾਇ ਕੈ ਜੁਧ ਕਰਿਓ ਬਹੁ ਵੀ ਚਮੂ ਸੋ ਕਨੀ ਹਨ ਕੈ ਹਰਿ ਉਪਰ ਬਾਣ ਅਨੇਕ ਹਨੇ ਇਹ ਭਾਂਤ ਕਹਿਓ ਹਮਰੀ ਰਣ ਜੈ ਸਵਈਆ ਹੋਏ ਇਕਤਰੇ ਤੇ ਨਿਭਿਓ ਹਰਿ ਉਪਰ ਬਾਣ ਚਲਾਉਣ ਲਾਗੇ ਹੋਬ ਕੈ ਜੁਦ ਕਰਿਓ ਤਿਨਹੂ ਬ੍ਰਿਜ ਨਾਇਕ ਤੇ ਭਗ ਦੁਇ ਕਰਿ ਆਗੇ ਜੀਵ ਕੀ ਆਸ ਕੋ ਤਿਆਗ ਤਬੈ ਸਭ ਹੀ ਰਸ ਰੁਦਰ ਬਿਖੈ ਅਨੁਰਾਗੇ ਚੀਰ ਤਰੇ ਸਿਤਿਆਏ ਹੁਤੇ ਛਿਨ ਬੀਜ ਪੈ ਸਭ ਆਰ ਨੂੰ ਵਾਗੇ ਸਵਈਆ ਜੁਦ ਕਰਿਓ ਤਿਨ ਵੀਰ ਨੂੰ ਸਿਆਮ ਸੋ ਪਾਰਥ ਜਿਉ ਰਿਸ ਕੈ ਕਰਨੈ ਸੇ ਕੋਪ ਭਰਿਓ ਬਹੁ ਸੈਨ ਹਨੀ ਬਲ ਭੱਦਰ ਅਰਿਓ ਰਣਪੂ ਮਦ ਐਸੇ ਵੀਰ ਫਿਰੈ ਕਰ ਸਾਂਗਨ ਲੈ ਤੇ ਘੇਰ ਲਿਓ ਬਲ ਦੇਵਹਿ ਕੈਸੇ ਜੋਰ ਸੋ ਸਾਂਕਰ ਤੋਰ ਕਰਿਓ ਮਦ ਮਤ ਕਰੀ ਗੱਢਦਾਰਨ ਜੈਸੇ ਸਵਈਆ ਰਣ ਭੂਮੈ ਜੁਧ ਭਇਓ ਅਤੀ ਤਤਕਾਲ ਮਰੇ ਰੇ ਪਿਆਏ ਹੈ ਜੋ ਜੁਧ ਕਰਿਓ ਕਨ ਸਿਆਮ ਕਨੋਤ ਕੋਪ ਭਰੇ ਮਨ ਮੈਂ ਭਟਿਓ ਸ੍ਰੀ ਨਰ ਸਿੰਘ ਜੂ ਬਾਨ ਹਨਿਓ ਹਰਿ ਕੋ ਜਿਹ ਕੀ ਸਮ ਔਰ ਨਾ ਕੋ ਯੋ ਉਪਮਾ ਉਪਜੀ ਜੀ ਮੈਂ ਜਿਵ ਥੋਵਤ ਸਿੰਘ ਜਗਾਵਤ ਕੋ ਸਈਆ ਸਿਆਮ ਕੇ ਬਾਨ ਲਗਿਓ ਵਰ ਮੈਂ ਗੜ ਕੈ ਸੋ ਪੰਖਨ ਲੋ ਸੋ ਗਇਓ ਹੈ ਸਰਾਉਣ ਕੇ ਸੰਗ ਭਰਿਓ ਸਰ ਅੰਗ ਬਿਲੋਕ ਤਬੈ ਹਰਿ ਕੋ ਭਇਓ ਹੈ ਤਾ ਛਬ ਕੋ ਜਸ ਉੱਚ ਮਹਾ ਕਬ ਨੇ ਕਹਿ ਕਹਿ ਭਾਂਤ ਦਇਓ ਹੈ ਮਾਨੋ ਤਛਕ ਕੋ ਲਰਕਾ ਖਗਰਾਜ ਲਖਿਓ ਗਹਿ ਲੀਲ ਲਇਓ ਹੈ ਸਈਆ ਸ੍ਰੀ ਬ੍ਰਿਜਨਾਸ ਰਾਸਨ ਲੈ ਰਿਸ ਕੈ ਸਰ ਰਾਜਨ ਬੀਜ ਕਸਾ ਗਾਇ ਸਿੰਘ ਕੋ ਬਾਨ ਅਚਾਨ ਹਨਿਉ ਗਿਰ ਭੂ ਪਰਿਓ ਜਨ ਸਾਪ ਡਸਾ ਹਰ ਸਿੰਘ ਜੋ ਠਾਡੋ ਹਤੋ ਤੇ ਪੈਸੋ ਭਾਜ ਗਇਓ ਤੇ ਪੇਕ ਦਸਾ ਮਨੋ ਸਿੰਘ ਕੋ ਰੂਪ ਨਿਹਾਰਤ ਹੀ ਨਾ ਟਿਕਿਓ ਸੋ ਚਲਿਓ ਸਟਕਾਏ ਸਸਾ ਸਵਈਆ ਹਰ ਸਿੰਘ ਜਬੈ ਤਜ ਖੇਤ ਚਲਿਓ ਰਣ ਸਿੰਘ ਉਠਿਓ ਪੁਨ ਕੋ ਭਰਿਓ ਤਨਵਾਨ ਸੰਭਾਰ ਕੈ ਪਾਣ ਲਿਓ ਬਹਰੋ ਬਲ ਕੈ ਰਣ ਜੁਦ ਕਰਿਓ ਉਨਹੂ ਪੁਨ ਬੀਜੈ ਯੋਧਨ ਕੇ ਹਰਿ ਕੋ ਲਲਕਾਰ ਕੈ ਇਉ ਉਚਰਿਓ ਅਬ ਜਾਤ ਕਹਾ ਥਿਰ ਹੋ ਕਰੀ ਹਮਰੇ ਅਸਕਾਲ ਕੇ ਹਾਥ ਪਰਿਓ ਸੁਈਆ ਇਹ ਭਾਂਤ ਕਹਿਓ ਰਣ ਸਿੰਘ ਜਵੈ ਹਰਿ ਸਿੰਘ ਤਵੈ ਸੁਨ ਕੈ ਮੁਸਕਾਨਿਓ ਆਏ ਹਰਿਓ ਹਰਿ ਸਿਓ ਧਨ ਲੈ ਰਣ ਕੀ ਛਿਤ ਤੇ ਨਹੀਂ ਪੈਗ ਪਰਾਨਿਓ ਕੋਪ ਕੈ ਬਾਤ ਕਹੀ ਜਦ ਵੀਰ ਸੋ ਮੈਂ ਇਹ ਲਛਨ ਤੇ ਪਹਿਚਾਨਿਓ ਆਏ ਕੈ ਜੁਦ ਕੀਓ ਹਮ ਸੋ ਸੋ ਭਲੀ ਬਿਦ ਕਾਲ ਕੇ ਹਾਥ ਬਿਕਾਨਿਓ ਸਵਈਆ ਯੋ ਸੁਨ ਕੈ ਪਤਿਆ ਤੇ ਕੀ ਹਰਜੂ ਧਨ ਲੈ ਕਰ ਮੈਂ ਮੁਸਕਿਓ ਹੈ ਦੀਰਗ ਗਾਤ ਲਖਿਓ ਤਭੀ ਸਰ ਛਾੜ ਦਿਓ ਅਰ ਸੀਸ ਤਕਿਓ ਹੈ ਬਾਣ ਲਗਿਓ ਹਰ ਸਿੰਘ ਤਬੈ ਸਿਰ ਟੂਟ ਪਰਿਓ ਧਰ ਠਾਡੋ ਰਹਿ ਹੋਐ ਮੇਰ ਕੇ ਸ੍ਰਿੰਗ ਹੋ ਤੋ ਉਤਰਿਓ ਸੋ ਮਨੂ ਰਵਿ ਅਸਤ ਕੋ ਪ੍ਰਾਤ ਭਇਓ ਹੈ ਸਈਆ ਮਾਰ ਲਿਓ ਹਰ ਸਿੰਘ ਜਵੈ ਰਣ ਸਿੰਘ ਤਵੈ ਹਰੀ ਉਪਰ ਧਾਇਓ ਬਾਣ ਕਮਾਨ ਕਿਰਪਾਨ ਗਦਾ ਗਹਿ ਕੈ ਕਰ ਮੈਂ ਅਤ ਜੁਦ ਮਚਾਇਓ ਕੋਚ ਸਜੇ ਨਿਜ ਅੰਗ ਮਹਾ ਲਖ ਕੈ ਕਬ ਨੇ ਇਹ ਭਾਂਤ ਸੁਨਾਇਓ ਮਾਨਵ ਮਤ ਕਰੀ ਬਨ ਮੈਂ ਰਿਸ ਕੈ ਮ੍ਰਿਗਰਾਜ ਕੇ ਉਪਰ ਆਇਓ ਆਏ ਕੈ ਸਿਆਮ ਸੋ ਜੁਦ ਕਰਿਓ ਰਣ ਕੀ ਛਿਤ ਤੇ ਪਗ ਏਕ ਨਾ ਭਾਗਿਓ ਫੇਰ ਗਦਾ ਗਹਿ ਕੈ ਕਰ ਮੈਂ ਬ੍ਰਿਜ ਭੂਖਨ ਕੋ ਤਨ ਤਾੜਨ ਲਾਗਿਓ ਸੋ ਮਦ ਸੂਦਨ ਜੂ ਲਖਿਓ ਰਸ ਰੁਦਰ ਵਿਖੈ ਅਤ ਹੀ ਇਹ ਪਾਗਿਓ ਸ੍ਰੀ ਹਰ ਚੱਕਰ ਲਿਓ ਕਰ ਮੈਂ ਭੂਪ ਬੱਕਰ ਕਰੀ ਰਿਸ ਮੈਂ ਅਨੁਰਾਗਿਓ ਲੈ ਬਰਛੀ ਰਣ ਸਿੰਘ ਤਵੈ ਜਦ ਵੀਰ ਕੇ ਮਾਰਨ ਕਾ ਚਲਾਈ ਜੈ ਲਗੀ ਹਰ ਕੋ ਅਨਚੇਤ ਦਈ ਭੁਜ ਫੋਰ ਕੈ ਪਾਰ ਦਿਖਾਈ ਲਾਗ ਰਹੀ ਪ੍ਰਭ ਕੇ ਤਨ ਸਿਓ ਉਪਮਾ ਤਿਹ ਕੀ ਕਬ ਭਾਗ ਸੁਨਾਈ ਮਾਨੋ ਗ੍ਰੀਖਮ ਕੀ ਰੁਤ ਭੀਤਰ ਨਾਗਨ ਚੰਦਨ ਸਿਓ ਲਵਟਾਈ ਸੋਇਆ ਸਿਆਮ ਖਾਰ ਕੈ ਸੋਬਰ ਛੀ ਭੁਜ ਤੇ ਅਰਿ ਮਾਰਨ ਹੇਤ ਚਲਾਈ ਬਾਨਨ ਕੇ ਕਨ ਬੀ ਚਲੀ ਚਪਲਾ ਕਿਦੋ ਹੰਸ ਕੀ ਅੰਸਤ ਚਾਈ ਜਾਇ ਲਗੀ ਤਿਹ ਕੇ ਤਨ ਮੈਂ ਉਰ ਫੋਰ ਦਈ ਓਏ ਔਰ ਦਿਖਾਈ ਕਾਲ ਕਾ ਮਾਨੋ ਸ੍ਰੋਣ ਪਰੀ ਹਨ ਸੁੰਭਨ ਸੁੰਭ ਕੋ ਮਾਰਨ ਧਾਈ ਰਣ ਸਿੰਘ ਜਵੈ ਰਣ ਸਾੰਗ ਨਿਉ ਤਨ ਸਿੰਘ ਤਵੈ ਕਰ ਕੋਪ ਸਿਧਾਰਿਓ ਪਾਏ ਪਰਿਓ ਕਰ ਲੈ ਬਰਛਾਲ ਲਕਾਰ ਕੈ ਸ੍ਰੀ ਹਰਿ ਉਪਰ ਝਾਰਿਓ ਆਵਤ ਸੋ ਲਖਿਓ ਕਨ ਸਿਆਮ ਨਿਕਾਰ ਕੈ ਖਗ ਸੋ ਦੁਏ ਕਰ ਡਾਰਿਓ ਭੂਮ ਦੋ ਟੂ ਕੋਹ ਟੂਟ ਪਰਿਓ ਸੋ ਮਨੋ ਖਗ ਰਾਜ ਬੜੋ ਅਹ ਮਾਰਿਓ